ਸਾਰੇ ਇਸ ਤਕਬਾਲ ਕਰੋ ਚਨ ਹਸਨ ਦਸੇ ਜਿਸ ਸਜਾਈ ਆਂਦੇ ਜਿਹੜੇ ਸੇਰੇ ਖੈਰ ਦੇ ਪੋਤੇ ਹਮ ਹਰ ਫੁੱਲ ਦਾ ਰੰਗ ਬਦਲਾਈ ਆਂਦੇ ਇੰਦੇ ਰੁਖ ਮਹਤਾਬ ਦੀ ਚਾਨਣ ਵਿੱਚ ਮੈਂ ਤੇਰਾ ਸਾਲ ਗੁਜ਼ਾਰੇ ਹਾਂ ہمیں آس جوانی چربوں سے ارمان نہ دے بہت سارے ہم میں کنال ہے میڈا تم سنے جی اک موت دال لڑائی آند